ਭਾਗ ਤੀਸਰਾ ਡੋਂਟ ਸ਼ੇਅਰ ਅ ਬੈੱਡ ਮੈਂ ਆਪਣਾ ਬੈੱਡ ਕਿਸੇ ਨਾਲ ਵੀ ਸ਼ੇਅਰ ਕਰਨਾ ਪਸੰਦ ਨਹੀਂ ਕਰਦੀ ਕਿਉਂ ਕਿਸੇ ਦਿਨ ਲਿਖਾਂਗੀ ਇੱਕ ਦਿਨ ਮਾਇਰਾ ਨੇ ਸਿਰਫ ਇੰਨਾ ਕੋਈ ਸਟੇਟਸ ਅਪਡੇਟ ਕੀਤਾ ਸੀ ਬਹੁਤ ਲੋਕ ਇਸ ਤਰ੍ਹਾਂ ਦੇ ਹਨ ਇਸ ਦੁਨੀਆ ਵਿੱਚ ਜੋ ਇਕੱਲੇ ਸੌਣਾ ਪਸੰਦ ਕਰਦੇ ਹਨ ਵੈਸੇ ਮੈਨੂੰ ਪਤਾ ਸੀ ਮਾਇਰਾ ਇਸ ਬਾਰੇ ਕਦੇ ਵੀ ਪੂਰਾ ਸੱਚ ਨਹੀਂ ਲਿਖੇਗੀ ਉਹ ਬਹੁਤ ਵਾਰ ਇਸੇ ਤਰ੍ਹਾਂ ਕਰਦੀ ਹੈ ਉਸ ਦਾ ਦਿਲ ਕਰਦਾ ਹੈ ਕਿ ਉਹ ਕੋਈ ਗੱਲ ਲੋਕਾਂ ਨਾਲ ਸਾਂਝੀ ਕਰੇ ਪਰ ਕਹਿੰਦੇ ਕਹਿੰਦੇ ਰੁਕ ਜਾਂਦੀ ਹੈ ਅਤੇ ਇਸ ਤਰ੍ਹਾਂ ਦੇ ਅਧੂਰੇ ਸਟੇਟਸ ਅਪਡੇਟ ਕਰਦੀ ਰਹਿੰਦੀ ਹੈ ਪਰ ਮੈਨੂੰ ਯਕੀਨ ਸੀ ਉਹ ਇਸ ਬਾਰੇ ਜ਼ਰੂਰ ਕੁਝ ਨਾ ਕੁਝ ਇਸ ਤਰ੍ਹਾਂ ਲਿਖੇਗੀ ਕਿ ਪੜਨ ਵਾਲੇ ਨੂੰ ਇਹ ਪਤਾ ਨਾ ਲੱਗ ਸਕੇ ਕਿ ਇਹ ਸਿਰਫ ਕਲਪਨਾ ਹੈ ਜਾਂ ਉਸ ਦੀ ਜ਼ਿੰਦਗੀ ਦਾ ਅਸਲ ਜੋ ਭਾਵੇਂ ਇਸ ਲਿਖੇ ਗਏ ਅਧੂਰੇ ਸਟੇਟਸ ਨੂੰ ਪੂਰਾ ਕਰਨ ਲਈ ਨਹੀਂ ਹੋਵੇਗਾ ਪਰ ਇਸੇ ਨਾਲ ਸੰਬੰਧਿਤ ਹੋਵੇਗਾ ਮੈਂ ਉਸ ਦੇ ਇਸ ਤਰ੍ਹਾਂ ਦੇ ਅਧੂਰੇ ਸਟੇਟਸ ਦੇ ਪੂਰੇ ਹੋਣ ਦੀ ਅਕਸਰ ਉਡੀਕ ਕਰਦਾ ਹਾਂ ਕਰੀਬ 10 ਕੁ ਦਿਨਾਂ ਬਾਅਦ ਮਾਇਰਾ ਨੇ ਇੱਕ ਸਟੋਰੀ ਪੋਸਟ ਕੀਤੀ ਆਮ ਦਿਨਾਂ ਵਾਂਗ ਸਵੇਰੇ ਕਰੀਬ 5 ਵਜੇ ਮੈਂ ਉਸ ਦਾ ਲਿਖਿਆ ਸਟੇਟਸ ਪੜ੍ਹ ਰਿਹਾ ਸੀ Don't Share a Bed, a fake story by Myra with real life. ਮੈਂ ਅਮਰਤਾ ਦੇਸ਼ਮੁਖ ਹਾਂ ਇੱਕ ਮਾਨਸਿਕ ਰੋਗਾਂ ਦੀ ਡਾਕਟਰ ਮੇਰੇ ਕੋਲ ਇਸ ਤਰ੍ਹਾਂ ਦੇ ਮਰੀਜ਼ ਆਉਂਦੇ ਹਨ ਜੋ ਆਮ ਲੋਕਾਂ ਨੂੰ ਜਾਂ ਤਾਂ ਅਜੀਬ ਲੱਗਦੇ ਹਨ ਜਾਂ ਉਹਨਾਂ ਲਈ ਇਹ ਹਾਸੇ ਦਾ ਕਾਰਨ ਹੁੰਦੇ ਹਨ ਅੱਜ ਇੱਕ ਕੁੜੀ ਨੂੰ ਉਸ ਦਾ ਪਤੀ ਮੇਰੇ ਕੋਲ ਲੈ ਕੇ ਆਇਆ ਉਹਨਾਂ ਦੇ ਵਿਆਹ ਨੂੰ ਕਰੀਬ 1 ਸਾਲ ਹੋਇਆ ਹੈ ਉਹ ਡਿਪਰੈਸ਼ਨ ਦੀ ਸ਼ਿਕਾਰ ਹੈ ਕੁੜੀ ਉੱਚੀ ਲੰਮੀ ਤੇ ਸੋਹਣੀ ਹੈ ਪਰ ਚੁੱਪ ਹੈ ਉਸ ਦੀਆਂ ਅੱਖਾਂ ਥੋੜੀਆਂ ਜਿਹੀਆਂ ਖੁੱਲੀਆਂ ਹੋਈਆਂ ਹਨ ਜਿਵੇਂ ਡਰ ਜਾਂ ਹੈਰਾਨੀ ਨਾਲ ਭਰੀਆਂ ਅੱਖਾਂ ਹੁੰਦੀਆਂ ਹਨ ਉਸ ਕੁੜੀ ਨੇ ਆਪਣੇ ਬਾਰੇ ਕੁਝ ਨਹੀਂ ਦੱਸਿਆ ਸਭ ਕੁਝ ਉਸ ਦਾ ਪਤੀ ਹੀ ਉਸ ਬਾਰੇ ਦੱਸ ਰਿਹਾ ਸੀ ਕਿ ਇਸ ਦਾ ਨਾਮ ਆਰਤੀ ਹੈ ਇਸ ਨੂੰ ਨੀਂਦ ਨਹੀਂ ਆਉਂਦੀ ਜਦੋਂ ਮੌਸਮ ਬਦਲਦਾ ਹੈ ਇਹ ਬਹੁਤ ਬੇਚੈਨ ਮਹਿਸੂਸ ਕਰਦੀ ਹੈ ਕਿਸੇ ਨੂੰ ਵੀ ਆਪਣੇ ਨੇੜੇ ਨਹੀਂ ਆਉਣ ਦਿੰਦੀ ਜੇਕਰ ਕਿਸੇ ਦਾ ਹੱਥ ਜਾਂ ਸਰੀਰ ਦਾ ਕੋਈ ਵੀ ਅੰਗ ਇਸ ਦੇ ਕੋਲੋਂ ਲੰਘਦਿਆ ਇਸ ਨੂੰ ਛੂ ਵੀ ਜਾਵੇ ਤਾਂ ਇਹ ਚੀਕਾ ਮਾਰਨ ਲੱਗਦੀ ਹੈ ਕਹਿੰਦੀ ਹੈ ਮੇਰੇ ਤੋਂ ਦੂਰ ਰਹੋ ਆਰਤੀ ਦਾ ਪਤੀ ਕਾਫੀ ਦੁਖੀ ਲੱਗ ਰਿਹਾ ਸੀ ਉਸਨੇ ਕਿਹਾ ਮੈਂ ਬਹੁਤ ਪਰੇਸ਼ਾਨ ਹਾਂ ਮੈਂ ਕਾਫੀ ਡਾਕਟਰਾਂ ਤੋਂ ਇਸ ਦਾ ਇਲਾਜ ਕਰਵਾਇਆ ਪਰ ਇਸ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਮੈਂ ਆਰਤੀ ਦੇ ਪਤੀ ਨੂੰ ਕਿਹਾ ਇਸ ਨੂੰ ਕੁਝ ਦਿਨ ਇੱਥੇ ਮੇਰੇ ਕੋਲ ਹਸਪੀਟਲ ਵਿੱਚ ਰਹਿਣ ਦਿਓ ਮੈਂ ਚੰਗੀ ਤਰ੍ਹਾਂ ਵੇਖਣਾ ਚਾਹੁੰਦੀ ਹਾਂ ਕਿ ਜਦੋਂ ਤੁਹਾਡੇ ਮੁਤਾਬਕ ਇਸ ਦੇ ਰਹਿਣ ਸਹਿਣ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਕੋਈ ਆਰਥਿਕ ਸਮੱਸਿਆ ਨਹੀਂ ਇਸ ਨੂੰ ਸਿਹਤ ਦੀ ਕੋਈ ਗੰਭੀਰ ਬਿਮਾਰੀ ਨਹੀਂ ਤਾਂ ਸਮੱਸਿਆ ਕਿੱਥੇ ਹੈ ਆਰਤੀ ਦਾ ਪਤੀ ਉਸ ਨੂੰ ਮੇਰੇ ਕੋਲ ਕਲੀਨਿਕ ਵਿੱਚ ਛੱਡ ਕੇ ਚਲਾ ਗਿਆ ਮੈਂ ਆਪਣੀ ਸਹਾਇਕ ਨਰਸ ਨੂੰ ਕੁਝ ਦਵਾਈਆਂ ਲਿਖ ਕੇ ਦਿੱਤੀਆਂ ਜੋ ਆਰਤੀ ਨੂੰ ਦਿੱਤੀਆਂ ਜਾਣੀਆਂ ਸਨ ਇਸ ਵਿੱਚ ਹਲਕੀ ਨਸ਼ੇ ਦੀ ਦਵਾਈ ਤੇ ਉਸ ਦੇ ਨਰਵਸ ਸਿਸਟਮ ਨੂੰ ਰਿਲੈਕਸ ਕਰਨ ਲਈ ਕੁਝ ਦਵਾਈਆਂ ਸ਼ਾਮਿਲ ਸਨ ਇਹ ਦੁਪਹਿਰ ਤੋਂ ਪਹਿਲਾਂ ਦਾ ਟਾਈਮ ਸੀ ਮੈਂ ਆਰਤੀ ਨੂੰ ਕਿਹਾ ਕਿ ਆਪਾਂ ਸ਼ਾਮ ਨੂੰ ਮਿਲਦੇ ਹਾਂ ਤੁਸੀਂ ਆਰਾਮ ਕਰੋ ਦਿਲ ਕਰੇ ਤਾਂ ਸੌ ਜਾਣਾ ਤੁਸੀਂ ਚਾਹੋ ਤਾਂ ਅਖਬਾਰ ਵੀ ਪੜ ਸਕਦੇ ਹੋ ਟੀਵੀ ਦੇਖ ਸਕਦੇ ਹੋ ਜੋ ਵੀ ਤੁਹਾਡੇ ਮੁਤਾਬਕ ਤੁਹਾਨੂੰ ਠੀਕ ਲੱਗੇ ਦਿਨ ਵੇਲੇ ਮੈਂ ਆਰਤੀ ਬਾਰੇ ਸੋਚਦੀ ਰਹੀ ਕਿਉਂਕਿ ਮੈਂ ਸ਼ਾਮ ਨੂੰ ਉਸ ਨਾਲ ਕਾਉਂਸਲਿੰਗ ਕਰਨੀ ਸੀ ਮੈਂ ਉਸ ਦੀਆਂ ਰਿਪੋਰਟਸ ਵੇਖੀਆਂ ਸਨ ਉਸ ਦਾ ਟ੍ਰੀਟਮੈਂਟ ਅਲੱਗ ਤਰੀਕੇ ਨਾਲ ਕੀਤਾ ਗਿਆ ਸੀ ਉਸ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਵਿੱਚ ਕਾਮਵਰਧਕ ਦਵਾਈਆਂ ਸ਼ਾਮਿਲ ਸਨ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਕੁਝ ਕੁੜੀਆਂ ਜੋ ਮਾਨਸਿਕ ਤੌਰ ਤੇ ਵਿਆਹ ਲਈ ਤਿਆਰ ਨਹੀਂ ਹੁੰਦੀਆਂ ਪਰ ਉਹਨਾਂ ਦਾ ਵਿਆਹ ਉਹਨਾਂ ਦੇ ਮਾਪੇ ਕਰ ਦਿੰਦੇ ਹਨ ਉਹ ਆਪਣੇ ਪਤੀ ਨਾਲ ਐਡਜਸਟ ਨਹੀਂ ਹੋ ਸਕਦੀਆਂ ਉਹ ਸਰੀਰਕ ਸੰਬੰਧਾਂ ਨੂੰ ਮਾਨਸਿਕ ਤੌਰ ਤੇ ਸਵੀਕਾਰ ਨਹੀਂ ਕਰਦੀਆਂ ਅਜਈਆਂ ਕੁੜੀਆਂ ਨੂੰ ਬਜਾਏ ਸਮਝਣ ਦੇ ਅਜਈਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜੋ ਉਹਨਾਂ ਨੂੰ ਸਰੀਰਕ ਸਬੰਧ ਬਣਾਉਣ ਲਈ ਉਕਸਾਉਂਦੀਆਂ ਹਨ ਇਹ ਕਿਸੇ ਮਨੁੱਖ ਨੂੰ ਮਸ਼ੀਨ ਬਣਾਉਣ ਵਰਗੀ ਗੱਲ ਹੈ ਅੱਜ ਸ਼ਾਮ ਨੂੰ ਮੈਂ ਸੈਰ ਕਰਨ ਲਈ ਜਾਣਾ ਸੀ ਸੋਚਿਆ ਮੈਂ ਆਰਤੀ ਨੂੰ ਨਾਲ ਹੀ ਲੈ ਲਵਾਂ ਇਸ ਨਾਲ ਦੋ ਕੰਮ ਹੋ ਜਾਣਗੇ ਸੈਰ ਕਰਦੇ ਕਰਦੇ ਉਸ ਨਾਲ ਗੱਲਬਾਤ ਕਰਨ ਦਾ ਖੁੱਲਾ ਸਮਾਂ ਮਿਲ ਜਾਵੇਗਾ ਤੇ ਉਹ ਵੀ ਸਹਿਜ ਹੋ ਕੇ ਗੱਲਬਾਤ ਕਰ ਸਕੇਗੀ ਮੈਂ ਹਸਪਤਾਲ ਵਿੱਚੋਂ ਉਸ ਨੂੰ ਨਾਲ ਲਿਆ ਤੇ ਸੈਰ ਲਈ ਪਾਰਕ ਚਲੀ ਗਈ ਪਾਰਕ ਵਿੱਚ ਸੈਰ ਕਰਦੇ ਹੋਏ ਮੈਂ ਆਰਤੀ ਨੂੰ ਕਿਹਾ ਮੈਨੂੰ ਉਹ ਉਹ ਸਭ ਗੱਲਾਂ ਦੱਸੇ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਉਸ ਨੂੰ ਜ਼ਿਆਦਾ ਦਰਦ ਦਿੱਤਾ ਜਾਂ ਆਪਣੀਆਂ ਉਹ ਸਾਰੀਆਂ ਇੱਛਾਵਾਂ ਜੋ ਪੂਰੀਆਂ ਨਹੀਂ ਹੋਈਆਂ ਜਾਂ ਉਹ ਇੱਛਾਵਾਂ ਜਿਨ੍ਹਾਂ ਦੇ ਪੂਰੇ ਨਾ ਹੋਣ ਦਾ ਉਸ ਨੂੰ ਹਾਲੇ ਤੱਕ ਵੀ ਦੁੱਖ ਹੈ ਆਰਤੀ ਨੇ ਦੱਸਿਆ ਕਿ ਇੱਕ ਲੜਕਾ ਉਸ ਨੂੰ ਪਿਆਰ ਕਰਦਾ ਸੀ ਪਰ ਆਰਤੀ ਨੇ ਉਸ ਨੂੰ ਇਗਨੋਰ ਕਰ ਦਿੱਤਾ ਸੀ ਉਸ ਲੜਕੇ ਨੇ ਕਿਸੇ ਕਾਰਨ ਆਤਮ ਹੱਤਿਆ ਕਰ ਲਈ ਸੀ ਜਿਸ ਨੂੰ ਉਹ ਕਦੇ ਵੀ ਭੁੱਲ ਨਹੀਂ ਸੀ ਸਕਦੀ ਦੂਸਰੀ ਗੱਲ ਉਹ ਡਾਕਟਰ ਬਣਨਾ ਚਾਹੁੰਦੀ ਸੀ ਪਰ ਮੈਡੀਕਲ ਕਾਲਜ ਦੀ ਮੈਨੇਜਮੈਂਟ ਨੇ ਰਿਸ਼ਵਤ ਲੈ ਕੇ ਕਿਸੇ ਹੋਰ ਕੁੜੀ ਨੂੰ ਉਸ ਦੀ ਸੀਟ ਦੇ ਦਿੱਤੀ ਸੀ ਫਿਰ ਉਸ ਦਾ ਵਿਆਹ ਹੋਇਆ ਉਸ ਦਾ ਘਰ ਵਾਲਾ ਬਹੁਤ ਕੇਅਰਲੈਸ ਆਦਮੀ ਹੈ ਜੇ ਉਹ ਬਿਮਾਰ ਵੀ ਹੋਵੇ ਤਾਂ ਜਲਦੀ ਡਾਕਟਰ ਦੇ ਲੈ ਕੇ ਨਹੀਂ ਜਾਂਦਾ ਉਹ ਆਪਣੇ ਘਰ ਵਾਲੇ ਨੂੰ ਪਸੰਦ ਨਹੀਂ ਕਰਦੀ ਪਰ ਉਹ ਉਸ ਆਦਮੀ ਨਾਲ ਰਹਿਣ ਲਈ ਮਜਬੂਰ ਹੈ ਜਿਸ ਨੂੰ ਉਹ ਨਫ਼ਰਤ ਕਰਦੀ ਹੈ ਪਰ ਮਾਂ-ਬਾਪ ਤੇ ਸਮਾਜ ਉਸ ਨੂੰ ਇਸ ਰਿਸ਼ਤੇ ਨੂੰ ਖਤਮ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਇਸ ਲਈ ਉਹ ਪਰੇਸ਼ਾਨ ਰਹਿੰਦੀ ਹੈ ਮੈਂ ਉਸ ਨੂੰ ਪੁੱਛਿਆ ਕਿ ਕੀ ਉਸ ਨੂੰ ਪਤਾ ਹੈ ਜੋ ਦਵਾਈਆਂ ਉਸ ਨੂੰ ਦਿੱਤੀਆਂ ਗਈਆਂ ਹਨ ਉਹਨਾਂ ਵਿੱਚ ਕੀ ਕੀ ਦਿੱਤਾ ਗਿਆ ਹੈ ਤਾਂ ਉਸ ਨੇ ਕਿਹਾ ਹਾਂ ਮੈਨੂੰ ਪਤਾ ਹੈ ਪਹਿਲਾਂ ਜਿਸ ਡਾਕਟਰ ਕੋਲੋਂ ਟ੍ਰੀਟਮੈਂਟ ਲੈ ਰਹੀ ਸੀ ਉਹ ਆਦਮੀ ਸੀ ਉਸ ਡਾਕਟਰ ਨੇ ਕਿਹਾ ਕਿ ਇਹ ਕਾਮ ਦਮਨ ਦੀ ਸਮੱਸਿਆ ਹੈ ਤੇ ਇਨ੍ਹਾਂ ਇਸ਼ਾਵਾਂ ਨੂੰ ਸਹੀ ਤੌਰ ਤੇ ਉਜਾਗਰ ਕਰਨ ਲਈ ਇਸ ਨੂੰ ਉਤੇਜਕ ਦਵਾਈਆਂ ਦੀ ਲੋੜ ਹੈ ਕਿਉਂਕਿ ਮੈਨੂੰ ਨੀਂਦ ਘਟ ਆਉਂਦੀ ਸੀ ਇਸ ਤੋਂ ਬਿਨਾ ਮੈਨੂੰ ਇੱਕ ਹੋਰ ਸਮੱਸਿਆ ਵੀ ਹੈ ਕਿ ਹਰ ਵਾਰ ਸਰੀਰਕ ਸੰਬੰਧ ਬਣਨ ਬਾਅਦ ਮੈਂ ਡਿਪਰੈਸ਼ਨ ਵਿੱਚ ਚਲੀ ਜਾਂਦੀ ਹਾਂ ਤੇ ਹਰ ਵਾਰ ਮੈਨੂੰ ਰਿਲੈਕਸ ਹੋਣ ਲਈ ਬਾਥਰੂਮ ਵਿੱਚ ਜਾ ਕੇ ਰੋਣਾ ਪੈਂਦਾ ਹੈ ਰੋਣ ਬਾਅਦ ਹੀ ਮੈਂ ਰਿਲੈਕਸ ਮਹਿਸੂਸ ਕਰਦੀ ਹਾਂ ਪਰ ਮੇਰੇ ਪਤੀ ਨੂੰ ਇਸ ਗੱਲ ਤੇ ਗੁੱਸਾ ਆਉਂਦਾ ਹੈ ਉਹ ਚਾਹੁੰਦਾ ਹੈ ਕਿ ਮੈਂ ਬਿਨਾਂ ਕੋਈ ਵੀ ਸ਼ਿਕਾਇਤ ਕਰੇ ਖੁਸ਼ ਰਹਾ ਅਤੇ ਇਸ ਤਰ੍ਹਾਂ ਦਾ ਰੋਣ ਪਿੱਟਣ ਬੰਦ ਕਰਾਂ ਪਰ ਮੇਰਾ ਇਸ ਤੇ ਕੋਈ ਕੰਟਰੋਲ ਨਹੀਂ ਇਹੀ ਗੱਲ ਅਕਸਰ ਸਾਡੇ ਵਿਚਕਾਰ ਝਗੜੇ ਦਾ ਕਾਰਨ ਬਣਦੀ ਹੈ ਮੈਨੂੰ ਮਾਨਸਿਕ ਸਬੰਧ ਵਧੇਰੇ ਖੁਸ਼ੀ ਦਿੰਦੇ ਹਨ ਬਜਾਏ ਸਰੀਰਕ ਸਬੰਧ ਦੇ ਮੈਂ ਚਾਹੁੰਦੀ ਹਾਂ ਮੇਰਾ ਪਾਰਟਨਰ ਮਾਨਸਿਕ ਤੌਰ ਤੇ ਮੇਰੇ ਨਾਲ ਜੁੜਿਆ ਹੋਵੇ ਉਹ ਮੇਰੇ ਆਸ-ਪਾਸ ਰਹੇ ਤੇ ਅਸੀਂ ਇੱਕ ਦੂਜੇ ਦਾ ਖਿਆਲ ਰੱਖੀਏ ਬਸ ਪਰ ਮੇਰਾ ਪਤੀ ਸਮਝਦਾ ਹੈ ਕਿ ਜੇਕਰ ਸਾਡਾ ਕੋਈ ਵੀ ਸਰੀਰਕ ਸੰਬੰਧ ਨਹੀਂ ਤਾਂ ਇਸ ਦਾ ਮਤਲਬ ਸਾਡਾ ਕੋਈ ਰਿਸ਼ਤਾ ਨਹੀਂ ਉਹ ਆਖਦਾ ਹੈ ਕਿ ਜੇਕਰ ਅਸੀਂ ਇਸ ਤਰ੍ਹਾਂ ਹੀ ਰਹਿਣਾ ਹੈ ਤਾਂ ਇਕੱਠੇ ਰਹਿਣ ਦਾ ਕੀ ਮਤਲਬ ਹੈ ਮੈਂ ਉਸ ਨੂੰ ਕਿਹਾ ਹੈ ਕਿ ਮੈਨੂੰ ਅਲੱਗ ਰਹਿਣ ਦਿੱਤਾ ਜਾਵੇ ਉਹ ਇਸ ਲਈ ਵੀ ਸਹਿਮਤ ਨਹੀਂ ਹੈ ਉਹ ਮੈਨੂੰ ਛੱਡਣਾ ਵੀ ਨਹੀਂ ਚਾਹੁੰਦਾ ਕਾਫੀ ਦੇਰ ਮੈਂ ਆਰਤੀ ਨਾਲ ਗੱਲਾਂ ਕਰਦੀ ਰਹੀ ਫਿਰ ਉਸ ਨੂੰ ਹਸਪਤਾਲ ਛੱਡ ਕੇ ਆਪ ਘਰ ਆ ਗਈ ਰਸਤੇ ਵਿੱਚ ਤੇ ਬਾਕੀ ਸਾਰਾ ਦਿਨ ਉਸ ਦੇ ਬਾਰੇ ਸੋਚਦੀ ਰਹੀ ਆਰਤੀ ਨੇ ਇਹ ਵੀ ਦੱਸਿਆ ਸੀ ਕਿ ਇਹਨਾਂ ਦਿਨਾਂ ਵਿੱਚ ਉਹ ਇੱਕ ਹੋਰ ਸਮੱਸਿਆ ਵਿੱਚੋਂ ਦੀ ਗੁਜ਼ਰ ਰਹੀ ਹੈ ਉਹ ਕਿਸੇ ਕਾਲਮ ਨਵੀਸ ਦੇ ਪਿਆਰ ਵਿੱਚ ਹੈ ਜੋ ਇੱਕ ਅਖਬਾਰ ਲਈ ਲਿਖਦਾ ਹੈ ਉਹ ਉਸ ਦੇ ਆਰਟੀਕਲ ਪੜ੍ਹਦੀ ਹੈ ਉਸ ਨਾਲ ਫੋਨ ਤੇ ਗੱਲਬਾਤ ਕਰਦੀ ਹੈ ਤੇ ਉਸ ਨਾਲ ਗੱਲ ਕਰਨ ਨਾਲ ਉਸ ਨੂੰ ਅਜੀਬ ਤਰ੍ਹਾਂ ਦੀ ਸ਼ਾਂਤੀ ਮਿਲਦੀ ਹੈ ਪਰ ਉਸ ਆਦਮੀ ਨੂੰ ਉਸਨੇ ਕਦੇ ਵੇਖਿਆ ਨਹੀਂ ਆਰਤੀ ਨੇ ਉਸ ਕਾਲਮ ਨਵੀਸ ਨੂੰ ਮਿਲਣ ਲਈ ਵੀ ਕਿਹਾ ਸੀ ਪਰ ਉਸਨੇ ਇਨਕਾਰ ਕਰ ਦਿੱਤਾ ਆਰਤੀ ਨੇ ਦੱਸਿਆ ਕਿ ਮੈਂ ਕਦੇ ਸੋਚ ਵੀ ਨਹੀਂ ਸੀ ਸਕਦੀ ਕਿ ਕੋਈ ਔਰਤ ਕਿਸੇ ਆਦਮੀ ਨੂੰ ਮਿਲਣਾ ਚਾਹੁੰਦੀ ਹੋਵੇ ਤੇ ਉਹ ਇਨਕਾਰ ਕਰ ਦੇਵੇ ਇਹ ਗੱਲ ਉਸ ਨੂੰ ਹੋਰ ਵੀ ਪਰੇਸ਼ਾਨ ਕਰਦੀ ਹੈ ਮੈਂ ਭਾਵੇਂ ਆਪਣੀ ਸਮਝ ਅਨੁਸਾਰ ਆਰਤੀ ਦਾ ਇਲਾਜ ਕਰ ਰਹੀ ਸੀ ਦਵਾਈਆਂ ਮੈਡੀਟੇਸ਼ਨ ਕਾਉਂਸਲਿੰਗ ਪਰ ਬਹੁਤਾ ਚੰਗਾ ਰਿਜ਼ਲਟ ਨਹੀਂ ਸੀ ਆ ਰਿਹਾ ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੇ ਆਪ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕਰੇ 2 ਕੁ ਹਫ਼ਤੇ ਟ੍ਰੀਟਮੈਂਟ ਦੇਣ ਬਾਅਦ ਇੱਕ ਸ਼ਾਮ ਮੈਂ ਆਪਣੇ ਇੱਕ ਸੀਨੀਅਰ ਡਾਕਟਰ ਗੌਤਮ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਉਹ ਕੱਲ ਸਾਡੇ ਸ਼ਹਿਰ ਆ ਰਹੇ ਨੇ ਕਿਸੇ ਮੈਡੀਕਲ ਕੈਂਪ ਵਿੱਚ ਤੇ ਉਹ ਆਰਤੀ ਨੂੰ ਵੀ ਵੇਖ ਜਾਣਗੇ ਅਗਲੇ ਦਿਨ ਡਾਕਟਰ ਗੌਤਮ ਆਏ ਉਹਨਾਂ ਨੇ ਆਰਤੀ ਦੀਆਂ ਰਿਪੋਰਟਸ ਵੇਖੀਆਂ ਦਿੱਤੀ ਜਾਣ ਵਾਲੀ ਸਾਰੀ ਮੈਡੀਸਨ ਦੀ ਲਿਸਟ ਵੇਖੀ ਮੈਂ ਡਾਕਟਰ ਗੌਤਮ ਨੂੰ ਸਭ ਕੁਝ ਇੱਕ ਸਾਈਡ ਤੇ ਲਿਜਾ ਕੇ ਇਕਾਂਤ ਵਿੱਚ ਆਰਤੀ ਬਾਰੇ ਦੱਸ ਦਿੱਤਾ ਸੀ ਡਾਕਟਰ ਗੌਤਮ ਨੇ ਆਰਤੀ ਦੇ ਪਤੀ ਨੂੰ ਕਿਹਾ ਕਿ ਡਾਕਟਰੀ ਦਾ ਸਿੱਧਾ ਸੂਲ ਮੈਂ ਇਹੀ ਮੰਨਦਾ ਹਾਂ ਕਿ ਜਦੋਂ ਕਾਰਨ ਦਾ ਪਤਾ ਲੱਗ ਜਾਵੇ ਤਾਂ ਉਸ ਕਾਰਨ ਨੂੰ ਜੇਕਰ ਸਿੱਧੇ ਤੌਰ ਤੇ ਹੀ ਖਤਮ ਕੀਤਾ ਜਾ ਸਕਦਾ ਹੈ ਤਾਂ ਫਿਰ ਹੋਰ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ ਡਾਕਟਰ ਗੌਤਮ ਕੁਝ ਦੇਰ ਚੁੱਪ ਰਹੇ ਫਿਰ ਬੋਲੇ ਫਿਲਹਾਲ ਮੈਂ ਇੱਕ ਮੈਡੀਸਨ ਲਿਖ ਰਿਹਾ ਹਾਂ ਉਸ ਦੇ ਨਾਲ ਤੁਸੀਂ ਸਪੋਰਟਿੰਗ ਮੈਡੀਸਨ ਜਾਂ ਸਪੋਰਟਿੰਗ ਕੋਈ ਵੀ ਥੈਰੇਪੀ ਦੇ ਸਕਦੇ ਹੋ ਪਰ ਪਹਿਲਾਂ ਉਹੀ ਮੈਡੀਸਨ ਦਿਓ ਉਸ ਨਾਲ ਹੀ ਇਸ ਦਾ ਇਲਾਜ ਸ਼ੁਰੂ ਹੋ ਸਕਦਾ ਹੈ ਤੇ ਇਹਨਾਂ ਨੂੰ ਘਰ ਵਿੱਚ ਰਹਿਣ ਦਿਓ ਹਸਪਤਾਲ ਵਿੱਚ ਰਹਿਣ ਦੀ ਜ਼ਰੂਰਤ ਨਹੀਂ ਹੈ ਉਹਨਾਂ ਕਾਗਜ਼ ਤੇ ਮੈਡੀਸਨ ਲਿਖੀ ਤੇ ਚਲੇ ਗਏ ਆਰਤੀ ਦੇ ਪਤੀ ਨੇ ਮੈਨੂੰ ਪੁੱਛਿਆ ਕਿਹੜੀ ਦਵਾਈ ਲਿਖੀ ਹੈ ਡਾਕਟਰ ਸਾਹਿਬ ਨੇ ਮੈਂ ਦਵਾਈ ਵਾਲੀ ਪਰਚੀ ਜਿਸ ਤੇ ਡਾਕਟਰ ਗੌਤਮ ਨੇ ਦਵਾਈ ਲਿਖੀ ਸੀ ਆਰਤੀ ਦੇ ਪਤੀ ਨੂੰ ਫੜਾ ਦਿੱਤੀ ਸੀ ਉਸ ਤੇ ਲਿਖਿਆ ਸੀ ਡੋਨਟ ਸ਼ੇਅਰ ਅ ਬੈੱਡ ਇਸ ਤੋਂ ਅੱਗੇ ਅਗਲੇ ਭਾਗ ਵਿੱਚ